ਰੀਦਾ ਚਾਰ ਗਵਾਇਆ ਹੰਡ ਕੈ ਚਾਰ ਗਵਾਇਆ ਸਮ ਲੇਖਾ ਰੱਬ ਮਗੇਸ਼ੀਆ ਤੂੰ ਆਹੋ ਕਿਹੜੇ ਕੰਮ ਆਲਾ ਆਹੀ ਗੱਲ ਹੈ ਆਉਣਾ ਉਹਨਾਂ ਤਵਾ ਲੱਗਿਆ ਹੋਇਆ ਚਾਰ ਪੈਰ ਦਾ ਵਾਲ ਫਿਰ ਤੁਰ ਕੇ ਉਹਨਾਂ ਨੇ ਜੇ ਆਹੀ ਜਨਮ ਅਗਲਾ ਹੋਣਾ ਨਹੀਂ ਅਗਲਾ ਤਾਂ ਹੋਣਾ ਨਹੀਂ ਆਹੀ ਜਨਮ ਨੂੰ ਚਾਰ ਤਾਂ ਫਿਰ ਤੁਰ ਕੇ ਗਵਾਲੇ ਹੰਡ ਕੇ ਚਾਰ ਗਵਾਇਆ ਸਾਹਮਣੇ ਚਾਰ ਪੈਰ ਸੌਂਗੇ ਤੇ ਫਿਰ ਕੰਮ ਕੀ ਆਇਆ ਸੀ ਉਹ ਜਨਮ ਕਿਉਂ ਲਿਆ ਇਸ ਸਵਾਲ ਦਾ ਜਵਾਬ ਹੈ ਨਾ ਕੋਲ ਲੇਖ ਲੇਖਾ ਰੰਗ ਮੰਗੇਸੀ ਦਾ ਚਲੋ ਲੇਖੇ ਨੂੰ ਨਹੀਂ ਮੰਨਦੇ ਨਾ ਮੰਨਣ ਅਸੀਂ ਨਹੀਂ ਕਹਿੰਦੇ ਪਰ ਲੇਖੇ ਨੂੰ ਸਾਫ ਸਾਫ ਜਿਹੜੇ ਟੀਕੇ ਨੂੰ ਮੰਨਦੇ ਨੇ ਉਹ ਮੰਨਦਾ ਜਿਹੜੇ ਟੀਕੇ ਦੇ ਉਹ ਹਮਾਇਤੀ ਨੇ ਉਹ ਟੀਕਾ ਮੰਨਦਾ ਜਨਮ ਨੂੰ ਵੀ ਮੰਨਦਾ ਸਭ ਕੁਝ ਮੰਨਦਾ ਉਹ ਅਸਲ ਵਿੱਚ ਕਿਸੇ ਨੂੰ ਨਹੀਂ ਮੰਨਦਾ ਉਹ ਕਿਸੇ ਉਹ ਆਪਣੇ ਮਤਲਬ ਦੀ ਗੱਲ ਤੇ ਬਿਨਾ ਕਿਸੇ ਨੂੰ ਨਹੀਂ ਮੰਨਦਾ ਮੰਨਦਾ ਨਹੀਂ ਉਹ ਕਿਸੇ ਚੀਜ਼ ਨੂੰ ਉਹ ਮੰਨਦੇ ਨੇ ਉਹ ਤਾਂ ਤੌੜੀ ਰਿੱਧੀ ਜਾਂਦੇ ਨੇ ਵਿਸਦੀ ਕੰਨਲਾਂ ਦੀ ਉਹ ਤੌੜੀ ਵੱਲ ਝਾਕਦੇ ਨੇ ਪਰ ਰੰਦੇ ਰੰਦੇ ਰਹਿ ਜਾਣਾ ਉਹਨਾਂ ਨੇ ਉਹਨਾਂ ਨੂੰ ਪੁੱਛੇ ਵੀ ਜਨਮ ਦਾ ਕਾਰਨ ਕੀ ਸੀ ਕਿਉਂ ਜਨਮ ਹੋਇਆ ਕੋਈ ਜਵਾਬ ਨਹੀਂ ਉਹਨਾਂ ਕੋਲ ਇੱਕ ਵੀ ਜਨਮ ਦੀ ਕੀ ਲੋੜ ਪਈ ਸੀ ਬਈ ਪਹਿਲਾ ਜਨਮ ਕਿਉਂ ਹੋਇਆ ਸਾਰਾ ਹੀ ਜੋ ਗਿਆਨ ਹੈ ਇੱਕ ਵੀ ਮਤਲਬ ਗੁਰਬਾਣੀ ਸਾਰੀ ਤੇ ਹੀ ਉਲਟ ਹੋ ਗਈ ਟੋਟਲ ਗੁਰਬਾਣੀ ਤੋਂ ਉਲਟ ਖੜੇ ਨੇ ਸ੍ਰਿਸ਼ਟੀ ਪੈਦਾ ਹੋਣ ਦੀ ਵਜ੍ਹਾ ਕੀ ਸੀ ਕਿਉਂ ਸ੍ਰਿਸ਼ਟੀ ਪੈਦਾ ਹੋਈ ਕੀ ਲੋੜ ਸੀ ਇਹਦੀ ਕੋਈ ਜਵਾਬ ਨਹੀਂ ਉਹਨਾਂ ਕੋਲ ਉਹ ਇੱਕ ਗੱਲ ਤੇ ਮੁੱਕਣ ਨਾਲ ਕਿਸੇ ਗੱਲ ਦਾ ਵੀ ਜਵਾਬ ਨਹੀਂ ਰਹਿੰਦਾ ਸਾਡੇ ਕੋਲ ਇੱਕ ਗੱਲ ਨੂੰ ਮੰਨਣ ਨਾਲ ਸਾਰੀ ਗੁਰਬਾਣੀ ਮੰਨਣੀ ਪੈ ਜਾਣੀ ਹੈ ਇੱਕ ਗੱਲ ਤੋਂ ਮੁਕਰਿਆ ਸਾਰੀ ਗੁਰਬਾਣੀ ਤੋਂ ਮੁਕਰ ਜਾਣਾ ਉਹਨੇ ਸਾਫ ਹੋਣਾ ਵੀ ਸਾਰੇ ਤੋਂ ਮੁਕਰਿਆ ਖੜਾ ਹੈ ਹਾਂਜੀ ਲੇਖਾ ਰੱਬ ਮਗੇਸੀਆ ਤੂੰ ਆਹੋ ਕਿਹੜੇ ਕੰਮ ਚਾ ਰੱਬ ਨੇ ਪੁੱਛਣਾ ਕੀ ਕੰਮ ਆਇਆ ਸੀ ਬਈ ਤੂੰ ਕੀ ਜਵਾਬ ਦੇਣਗੇ ਚਲੋ ਅਗਲੇ ਜਨਮ ਨੂੰ ਛੱਡੋ ਐ ਜਨਮ 'ਚ ਕੀ ਕੰਮ ਆਇਆ ਸੀ ਐਡੀ ਤਾਂ ਗੱਲ ਹੈ ਉਹ ਕੰਮ ਕੀ ਸੀ ਫਿਰ ਪ੍ਰਚਾਰ ਕਿਹੜੀ ਗੱਲ ਦਾ ਕਰਦੇ ਹੋ ਤੁਸੀਂ ਕਿਰਪਾਨਾ ਕਿਹੜੀ ਗੱਲ ਦਾ ਪਾਉਂਦੇ ਹੋ ਕੇਸ ਕਿਹੜੀ ਗੱਲ ਦਾ ਰੱਖਦੇ ਹੋ ਦਸਤਾਰ ਮੁਕਾਬਲੇ ਕਿਹੜੀ ਗੱਲ ਦੇ ਕਰਾਉਂਦੇ ਹੋ ਕੀ ਲੋੜ ਹੈ ਇਹਨਾਂ ਗੱਲਾਂ ਦੀ ਬਿਜਨਸ ਹੈ ਉਹਨਾਂ ਦਾ ਇਹ ਜੀ ਸੰਸਥਾ ਬਣਾਈ ਤੇ ਪੈਸੇ ਇਕੱਠੇ ਕਰਨੇ ਰੋਟੀ ਖਾਣੀ ਫਿਰ ਤਾਂ ਉਹਨਾਂ ਦਾ ਬਿਜ਼ਨਸ ਹੋਇਆ ਤਾਂ ਇਹ ਹਾਂਜੀ